ਤੋਂ ਛੱਡ ਜਾਣਾ ਚਾਹੀਦਾ ਤੇ ਮੇਰਾ ਜਨਮ ਇਹਨਾਂ ਬ੍ਰਾਹਮਣਾਂ ਦੇ ਕਰਦਾ ਤੇ ਬ੍ਰਾਹਮਣਾਂ ਨੂੰ ਆਮ ਲੋਕੀ ਆਂਦੇ ਨੇ ਮੰਗ ਖਾਣੀ ਜਾ ਤੇ ਮੇਰਾ ਵੀ ਸੁਭਾਅ ਹੈ ਮੰਗਣ ਦਾ ਤੇ ਮੈਂ ਵੀ ਤੁਹਾਡੇ ਕੋਲ ਇੱਕ ਮੰਗ ਮੰਗਣ ਲੱਗਾ ਭਾਈ ਖੈਰ ਪਾਣਾ ਨਾ ਪਾਣਾ ਤੁਹਾਡੀ ਮਰਜ਼ੀ ਹੈ ਮੰਗਦੇ ਦਾ ਕੰਮ ਹੈ ਸਰਦਾਰ ਜੀ ਦਵਾਨੀ ਦੇ ਦਿਓ ਹਟ ਪਰਾਂ ਇੱਕ ਦਵਾਨੀ ਦੇ ਦਿਓ ਉਹ ਫੇਰ ਛੇੜੇ ਮਾਰਦਾ ਉਹ ਫੇਰਾਂ ਦਾ ਦਵਾਨੀ ਦੇ ਜੇ ਮਾਰ ਲਿਖਿਆ ਪਾਓ ਦਾਨ ਧੀ ਹੋਏ ਮੰਗ ਮੈਂ ਵੀ ਢੀਠਾ ਵਾਂਗੂ ਭਾਵੇਂ ਤੁਹਾਡੇ ਕੋਲ ਮੰਗਾਂਗਾ ਕਈਆਂ ਮੰਗਦਿਆਂ ਨੂੰ ਮਾਇਆ ਪਰੌਂਠੇ ਦੇ ਦਿੰਦੀਆਂ ਨੇ ਮੱਖਣ ਦੇ ਦਿੰਦੀਆਂ ਨੇ ਤੜਕੀ ਦਾਲ ਦੇ ਦਿੰਦੀਆਂ ਨੇ ਦੁੱਧ ਦੇ ਦਿੰਦੀਆਂ ਨੇ ਚੰਗਾ ਵਾਲਾ ਸਮਝੋ ਖੁਸ਼ਾ ਲਾ ਲੈਂਦੀਆਂ ਨੇ ਸਾਥ ਤੇ ਕਈ ਬਹੁਤੀਆਂ ਚੰਗੀਆਂ ਮਾਈਆਂ ਹੁੰਦੀਆਂ ਨੇ ਉਹ ਫਰੋੜਾ ਹੀ ਕੱਢ ਮਾਰਦੀਆਂ ਨੇ ਖਰਾਬ ਮੂੰਹ ਬਣਿਆ ਦਿਆ ਇਹ ਵੀ ਤੁਹਾਡੀ ਮਰਜ਼ੀ ਨੇ ਚੰਗਾ ਮੰਦਾ ਬੰਦਾ ਮੈਂ ਤਾਂ ਤੁਹਾਨੂੰ ਮੰਗ ਮੰਗਣੀ ਆ ਮੰਗ ਕੀ ਮੰਗਣੀ ਆ ਸਿਰਫ ਉਹ ਮੰਗ ਜਿਹਦੇ ਨਾਲ ਤੁਹਾਡਾ ਭਲਾ ਹੈ ਤੁਹਾਡੇ ਪੁੱਤਰਾਂ ਦਾ ਭਲਾ ਹੈ ਤੁਹਾਡੀ ਕੌਮ ਦਾ ਭਲਾ ਹੈ ਤੁਹਾਡੇ ਗੁਰੂ ਦੇ ਦਰਬਾਰ ਖੁਸ਼ੀਆਂ ਹੋ ਜਾਣੀ ਮੰਗ ਹੋਏ ਹੈ ਕਿ ਮੈਂ ਅਰਦ ਕਰਾਂਗਾ ਜਿਹੜੇ ਤੁਸੀਂ ਇੱਥੇ ਕੋਈ ਸਰੀਰ ਵੇਚਦੇ ਹੋ ਭਾਈ ਅੱਜ ਤੋਂ ਕਿਹੜੇ ਸੱਜਣ ਨੇ ਜਿਨ੍ਹਾਂ ਦੇ ਸਤਿਗੁਰਾਂ ਦੇ ਦਰਸ਼ਨ ਦਾ ਅਸਰ ਹੋਇਆ ਕੀਰਤਨ ਦਾ ਅਸਰ ਹੋਇਆ ਮੇਰੀਆਂ ਗੱਲਾਂ ਦਾ ਅਸਰ ਹੋਇਆ ਇਸੇ ਤਰ੍ਹਾਂ ਸਾਧ ਸੰਗਤ ਦੇ ਦਰਸ਼ਨਾਂ ਦਾ ਅਸਰ ਹੋਇਆ ਕਿਹੜਾ ਸਰੀਰ ਹੈ ਜਿਹੜਾ ਅੱਜ ਤੋਂ ਇਹ ਪ੍ਰਣ ਕਰ ਦੇਗਾ ਵੀ ਮੈਂ ਮਾਲ ਸ਼ਰਾਬ ਨਹੀਂ ਖਾਂਦਾ ਅਗੋ ਆਖਦੇ ਤੇ ਪ੍ਰਣ ਕਰ ਦੇਵੇ ਮੈਂ ਮਾਲ ਸ਼ਰਾਬ ਖਾਂਦਾ ਇਹਨੇ ਤੁਸੀਂ ਸਰੀਰ ਬੈਠੇ ਹੋ ਹੁਣ ਵੇਖੀ ਹਾਂ ਕੋਈ ਪ੍ਰਣ ਕਰਦਾ ਕਿ ਨਹੀਂ ਭਾਈ ਇੱਥੇ ਉੱਠੋ ਨਾ ਪਾਵੇ ਬੈਠੀ ਬਾਹ ਖੜੀ ਕਰ ਦਿਓ ਨੂੰ ਪਤਾ ਲੱਗੇ ਵੀ ਕਿਹੜਾ ਅੱਜ ਤੋਂ ਮਾਲ ਸ਼ਰਾਬ ਚੜਦਾ ਕੋਈ ਕਰੋ ਹਵਾ ਖੜੀ ਪਾ ਕਰਦੇ ਕੋਈ ਨਾ ਕੋਈ ਤਗੜੇ ਹੋਵੋ ਬੀਬੀਓ ਹੱਥੋਂ ਨਾ ਕਰਾ ਕੋਈ ਬਾਹਰ ਕਿਹੜਾ ਅੱਛਾ ਜਿਹੜਾ ਖਾਂਦਾ ਉਹ ਬਾਹ ਖੜੀ ਕਰੇ ਹੁਣ ਮੈਂ ਖਾਣਾ ਇਹਦਾ ਮਤਲਬ ਵੀ ਖਾਂਦੇ ਹੀ ਕੋਈ ਨਹੀਂ ਆਹ ਦੇਖੋ ਜੀ ਹੋਰ ਬਾਵਾ ਹੋ ਜਾ ਜੇ ਜਿਹੜੇ ਖਾਂਦੇ ਹੋ ਤੇ ਤੁਸੀਂ ਮੇਰੀ ਵਾਲੀ ਮੰਨ ਕੇ ਛੱਡ ਦਿਓ ਤੇ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੋ ਸਕਦਾ ਉਹਨਾਂ ਨੇ ਸਰਦਾਰ ਜੀ ਪਿਛਲਾ ਪਾਪ ਮੇਰੇ ਜੁਮੇ ਰਹਿ ਗਿਆ ਤੇ ਅਗਲਾ ਆਹ ਵੇਖੋ ਮਾਤੂ ਸਾਰਾ ਨੂੰ ਗਿਆਨੀ ਕਿਤਾਬ ਬੜੇ ਬੜੇ ਸਾਡੇ ਇੱਕ ਵਾਰੀ ਚਾਰ ਕੋਈ ਨੂੰ ਜਨਾਬ ਮਿਲਾ ਕੇ ਨਹੀਂ ਆ ਉਹਦੇ ਵੱਡੇ ਵੱਡੇ ਲੀਡਰ ਬੈਠੇ ਵੱਡੇ ਵੱਡੇ ਕੋਈ ਪੁੱਛਿਆ ਰਾਗੀ ਸਾਹਿਬ ਨੂੰ ਰਾਸਤਾ ਕਿ ਤੁਸੀਂ ਪੁੱਛੋ ਸਾਰਿਆਂ ਨੂੰ ਮੇਰਾ ਭਾਈ ਇੱਕ ਸਟੇਜਾਂ ਚਲੇ ਗਿਆ ਸਾਡੀ ਸੀ ਮੈਂ ਵੀ ਸੀ ਉਹ ਵੀ ਸੀ ਉਹ ਸਟੇਜਾਂ ਚਲੇ ਗਿਆ ਉਹ ਬੈਠਾ ਸਾਰ ਜਦ ਬੈਠੇ ਉਹ ਪਿਛਲੀ ਸਾਈਡ ਬੈਠਾ ਗੱਪੇ ਇੱਕ ਹੋਰ ਬੰਦਾ ਵੀ ਇਸਲੇ ਬੰਦੇ ਲੈ ਬੈਠਾ ਜੋ ਪੁੱਛਦਾ ਹੁੰਦਾ ਕਿਤੇ ਵੀ ਸ਼ਰਾਬ ਕਰ ਪੀਣਾ ਵੇ ਛੱਡ ਸੀ ਮੈਂ ਤਾਂ ਮੈਂ ਨਹੀਂ ਪੀਂਦਾ ਉਹ ਕਹਿੰਦਾ ਮੈਂ ਨਹੀਂ ਪੀਂਦਾ ਉਹ ਕਹਿੰਦਾ ਮੈਂ ਉਹ ਮੇਰੇ ਭਰਾ ਦੀ ਵਾਰੀ ਆਈ ਤਾਂ ਜਦੋਂ ਮੇਰੀ ਕੋਲ ਤੁਸੀਂ ਮੈਂ ਕਿਹਾ ਤੂੰ ਮੈਂ ਬਰਾਗੀ ਨੂੰ ਮੈਂ ਤੈਅ ਛੱਡ ਦਿੱਤੀ ਕਹੂੰਗਾ ਤੂੰ ਕਹਿੰਦੇ ਤੂੰ ਮੈਂ ਸ਼ਾਬਾਸ਼ ਇਹ ਗੱਲ ਕਿ ਦੇ ਸਾਹਮਣੇ ਝੂਠ ਬੋਲਣਾ ਸ਼ਾਬਾਸ਼ ਮੈਂ ਤੁਹਾਡੇ ਹੱਕ ਜਾ ਮੇਰਾ ਮੈਂ ਨਹੀਂ ਮੇਰਾ ਹੱਥ ਮੇਰਾ ਕਹਿਣਾ ਵੱਡ ਵੱਡੀਆਂ ਹੋਰ ਦੂਸਰੀਆਂ ਕੋਈ ਗੱਲ ਜੇ ਨਾਲ ਬੋਲਦਾ ਉਸ ਗੱਲ ਤੇ ਠੀਕ ਹੈ ਇਸ ਕਰਕੇ ਅੱਛਾ ਇਹਨਾਂ ਦੀ ਗੱਲ ਮੈਨੂੰ ਬੜੀ ਪਸੰਦ ਆਈ ਪਹਿਲਾਂ ਦਿਨਾਂ ਇਹਨਾਂ ਦੀ ਬਰਾਗੀ ਦੀ ਗੱਲ ਆਈ ਵੀ ਬਰਾਗੀ ਨੂੰ ਉਸਨੇ ਪੁੱਛਿਆ ਵੀ ਤੂੰ ਛੱਡ ਦਿੱਤੀ ਹੈ ਜੋ ਛੱਡ ਦੇਗਾ ਤੇ ਤੂੰ ਛੱਡ ਦੇ ਤੇ ਮੈਂ ਛੱਡੀਏ ਫਿਰ ਤੁਸੀਂ ਛੱਡਦੇ ਹੋ ਮੇਰੀ ਗੱਲ ਤੇ ਇਹਦੀ ਗੱਲ ਮੇਰੀ ਇੱਕ ਮਿੰਟ ਹੁਣ ਜ਼ਿਆਦਾ ਗੱਲ ਯਾਰ ਮੈਂ ਉਹ ਵੀ ਤੁਹਾਨੂੰ ਜ਼ਿਆਦਾ ਨਾ ਕਰੀ ਹੁਣ ਪਹਿਲੇ ਦੋ ਮਿੰਟੋਂ ਤੋਂ ਕਦੇ ਛੋਟੇ ਸਾਡੇ ਸਮਾਜ ਵੱਡਾ ਭਾਰਾ ਆਹੋ ਮਾਰਾ ਕੋਈ ਨਹੀਂ ਵੀ ਅਸੀਂ ਇਹ ਕਰਨੀਆਂ ਕੁਰਬਾਨੀਆਂ ਜਿਹੜੇ ਕਈ ਇਹ ਠੀਕ ਹੈ ਇਹ ਮੈਂ ਮੰਨਦਾ ਸਾਡੇ ਜਿੰਦੀ ਖੂਬੀ ਨਹੀਂ ਤੁਸੀਂ ਬਹੁਤ ਜਾਣਦੇ ਇਹ ਬੈਠੇ ਨੇ ਲੀਡਰ ਮਾਸਟਰ ਤਾਰਾ ਸਿੰਘ ਆ ਜਾ ਤੇ ਮੈਂ ਉਹਨਾਂ ਦਾ ਸਤਿਕਾਰ ਕਰਨਾ ਲੀਡਰ ਕੋਈ ਹੋਰ ਵੀ ਆ ਜਾ ਤੇ ਮੇਰੇ ਦਿਲ ਵਿੱਚ ਉਹਨਾਂ ਦੀ ਇੱਜ਼ਤ ਹੈ ਲੇਕਿਨ ਸੰਜੀ ਜਿਹਨੂੰ ਗੁਰੂ ਮੰਨਦੇ ਹੋ ਉਹਦੇ ਨਾਲ ਤੇ ਵੱਡਾ ਅਸਾਂ ਮਾਸਟਰ ਤਾਰਾ ਸਿੰਘ ਦਾ ਹੁਕਮ ਮੰਨਣਾ ਕਿ ਗੁਰੂ ਦਾ ਹੁਕਮ ਇਹ ਠੀਕ ਹੈ ਭਾਵੇਂ ਇਹ ਅਕਾਲੀ ਨੇ ਤੇ ਭਾਵੇਂ ਮੈਂ ਨਾਮ ਤਾਰੀਆਂ ਇਹ ਵੀ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਨੇ ਤੇ ਮੈਂ ਵੀ ਮੰਨਣਾ ਤੇ ਜੇ ਬਾਣੀ ਨੂੰ ਜਾਂਦੇ ਨੇ ਛੱਡ ਦਿਓ ਫਿਰ ਨਾਮਕਾਰੀ ਤੇ ਅਕਾਲੀ ਦਾ ਸਵਾਲ ਵੀ ਉੱਥੇ ਤੇ ਗੁਰਬਾਣੀ ਦਾ ਸਵਾਲ ਹੈ ਵੀ ਉੱਥੇ ਵੇਖ ਕੇ ਸਾ ਛੱਡ ਦੇਣਾ ਹੈ ਤੇ ਬੜੀ ਐਵੇਂ ਨਿੱਕੀ ਜਿਹੀ ਗੱਲ ਉਹਨਾਂ ਦੋ ਤਿੰਨੇ ਜਿੰਨਾ ਉਹਨਾਂ ਗੱਲਾਂ ਕਿੰਨੀ ਨੇ ਨਾ ਉਹਨਾਂ ਦੇ ਗੱਲ ਕਰਨ ਤੋਂ ਹੀ ਕੋਈ ਇਸ ਗੱਲ ਵਿੱਚ ਮੈਂ ਸਹਿਮਤਾ ਤੇ ਜੇ ਛੱਡ ਦੇਣ ਤੇ ਫੇਰ ਨਾ ਖਾਈ ਝੂਠ ਨਹੀਂ ਬੋਲਣਾ ਕਿ ਮੈਂ ਇਹ ਤੇ ਨਹੀਂ ਆਖਿਆ ਝੂਠ ਬੋਲੋ ਮੈਂ ਨਾ ਸੱਚ ਬੋਲੋ ਕਿ ਛੱਡ ਦਿਓ ਅਗਵਾ ਤੇ ਖਾਓ ਹੀ ਨਾ ਮੇਰੀ ਜੀ ਹੋਈ ਗੱਲ ਮੈਂ ਇਹ ਨਹੀਂ ਆਦਾ ਵੀ ਹੁਣ ਛੱਡ ਕੇ ਤੁਸੀਂ ਫੇਰ ਖਾਣ ਲੱਗ ਜਿਓ ਇਸ ਵਾਸਤੇ ਮੇਰੀ ਅਰਜ਼ ਹੈ ਭਾਈ ਮੈਂ ਕੱਲ ਵੀ ਅਰਜ਼ ਕੀਤੀ ਸੀ ਅੱਜ ਵੀ ਕੀਤੀ ਸੀ ਭਾਵੇਂ ਹੋਏ ਅਕਾਲੀ ਭਾਵੇਂ ਹੋਏ ਨਾਮਤਾਰੀ ਭਾਵੇਂ ਹੋਏ ਉਦਾਸੀ ਭਾਵੇਂ ਹੋਏ ਨਿਹੰਗ ਨਾ ਨਾਮਤਾਰੀਆਂ ਦੀ ਕੋਈ ਬਾਣੀ ਵੱਖਰੀ ਹੈ ਤੇ ਨਾ ਅਕਾਲੀਆਂ ਦੀ ਬਾਣੀ ਵੱਖਰੀ ਹੈ ਇਹ ਗੱਲ ਵੱਖਰੀ ਹੈ ਉਹ 10 ਗੁਰੂ ਮੰਨਦੇ ਨੇ ਅਸੀਂ 12 ਗੁਰੂ ਮੰਨਦੇ ਆ ਲੇਕਿਨ ਬਾਣੀ ਉਥੇ ਨੂੰ ਅਸੀਂ ਮੱਥੇ ਦੇਖਦੇ ਆ ਤੇ ਉਹਦੇ ਖੰਡ ਪਾਠ ਕਰਨੇ ਆ ਉਸ ਬਾਣੀ ਅਨੁਸਾਰ ਭਾਈ ਸਾਨੂੰ ਨਹੀਂ ਖਾਣਾ ਚਾਹੀਦਾ ਅਗਰ ਜਿਹੜਾ ਖਾਂਦਾ ਉਹ ਗੁਰੂ ਦਾ ਗੁਨਾਹਗਾਰ ਹੈ ਮੇਰੀ ਤੇ ਉਹਦੇ ਨਾਲ ਕੋਈ ਗੱਲ ਨਹੀਂ ਮੈਂ ਤੇ ਇੱਕ ਗੁਰੂ ਪ੍ਰਤਾਪ ਸਿੰਘ ਦਾ ਚੌਂਕੀਦਾਰ ਆ ਉਹਦੇ ਘਰ ਦਾ ਫੂਕਾ ਆ ਮੈਨੂੰ ਹੁਕਮ ਹੈ ਭਈ ਤੂੰ ਆਖੜਾ ਜ਼ਰੂਰ ਚੌਕੀਦਾਰ ਦਾ ਕੰਮ ਹੈ ਪੈੜਾ ਦੇਣਾ ਤੇ ਜਾਗਦੇ ਰਹੋਗੇ ਤੇ ਪਾਉ ਨਾ ਲੁੱਟੇ ਜਾਓਗੇ ਨਾ ਜਿਹੜਾ ਸੁੱਤਿਆ ਰਹੇਗਾ ਲੁੱਟ ਕਦੇ ਕਹਿੰਦਾ ਮੇਰਾ ਕਿ ਜੇ ਮੈਂ ਪਹਿਰਾ ਨਾ ਦੇਵਾਂਗਾ ਤੇ ਮੈਂ ਜੁ ਆ ਜਾਵਾਂਗਾ ਮੈਂ ਆਖਣਾ ਛੱਡੋ ਕਬੀਰ ਤੇਰੀ ਚੌਂਕੜੀ ਗਲ ਕਟਿਆਂ ਕੇ ਮਾਸ ਜੋ ਕਰਮ ਜੇ ਸੋ ਭਰਨਗੇ ਤੂੰ ਕਿਉਂ ਭਇਓ ਪਤਾ ਤੇ ਜਿਹੜਾ ਨਾ ਛੱਡੇਗਾ ਜਦੋਂ ਮੈਂ ਗੁਰੂ ਪ੍ਰਤਾਪ ਸਿੰਘ ਦੀ ਦਰਗਾਹ ਵਿੱਚ ਹਾਜ਼ਰ ਹੋਵਾਂਗਾ ਨਾ ਉਹਨਾਂ ਮੈਨੂੰ ਪੁੱਛਣਾ ਉਹ ਦੱਸ ਤੇਰੀ ਡਿਊਟੀ ਲਾਈ ਸੀ ਤੂੰ ਆਖਿਆ ਸੀ ਮੈਂ ਆਖਾਂ ਮੈਂ ਗਰੀਬ ਨੂੰ ਅੱਜ ਮੈਂ ਆਖਿਆ ਸੀ ਮੇਰੇ ਆਖੇ ਲੱਗਾ ਮੈਂ ਤੇ ਗੁਨਾਹਗਾਰ ਨਾ ਹੋਵਾਂਗਾ ਤੇ ਫਿਰ ਤੁਸੀਂ ਉੱਥੇ ਗਾ ਫੇਰ ਕਰਦੇ ਹੋ ਜੇ ਤੁਹਾਡੀ ਜੋ ਕੁਝ ਹੋਏਗੀ ਤੁਸੀਂ ਜਾਣੇ ਉਹ ਨਾ ਮੇਰਾ ਕੋਈ ਸਮਝੋ ਸਮਾਨ ਨਹੀਂ ਗੁਰੂ ਕੇ ਦਰਬਾਰ ਵਿੱਚ ਜਾ ਕੇ ਜਿਹੜੀ ਤੁਹਾਡੇ ਨਾਲ ਹੋਣੀ ਹੈ ਮੈਂ ਗੁਨਾਹ ਕਰਾਂਗਾ ਮੇਰੇ ਨਾਲ ਹੋਏਗੀ ਤੁਸੀਂ ਕਰੋਗੇ ਤੇ ਤੁਹਾਡੇ ਨਾਲ ਇਹਦੇ ਨਾਲ ਕੁਰਬਾਨੀ ਅਨਸਾਰ ਤੁਹਾਨੂੰ ਵਰਤ ਕੀਤੀ ਹੈ ਆਖੋ ਤੁਹਾਡੀ ਮਰਜ਼ੀ ਹੈ ਤਲਵਾਰ ਤੇ ਮੇਰੇ ਹੱਥ 'ਚ ਨਹੀਂ ਪਈ ਮੈਂ ਤਲਵਾਰ ਮਾਰਦੀ ਨਹੀਂ ਮੈਂ ਤੇ ਬੇਨਤੀ ਕਰਦੀ ਹਾਂ ਕੋਈ ਗਰੀਬ ਦੀ ਮੰਗ ਲੈ ਤੇ ਛੱਡ ਲੈ ਪਾਉ ਨਾ ਮਨ ਤੇ ਉਹਦੀ ਮਰਜ਼ੀ ਸੰਗੀ ਉਹਦੀ ਮੈਂ ਕੁੱਟਣੀ ਨਹੀਂ ਵੀ ਜ਼ਰੂਰ ਛੱਡ ਕੋ ਮੈਂ ਤੇ ਬੇਨਤੀ ਕਰਨੀ ਹੈ ਬੇਨਤੀ ਅਨਸਾਰ ਇਹ ਹੈ ਕਿ ਕੁਝ ਸਰੀਰ ਇਹਨਾਂ ਨੂੰ ਆਤਮਾ ਦੇ ਵਿੱਚ ਠੀਕ ਹੈ ਕਈ ਐਸੇ ਨੇ ਉਹ ਆਂਦੇ ਵੀ ਨੇ ਛੱਡ ਦੇਣਾ ਚਾਹੀਦਾ ਪਰ ਫਿਰ ਉਹ ਛੱਡਦੇ ਨਹੀਂ ਉਹਨਾਂ ਤੇ ਇੱਕ ਅਗਿਆਨਤਾ ਦਾ ਗਲਬਾ ਪਿਆ ਹੁੰਦਾ ਉਹ ਮੰਨਦੇ ਵੀ ਨਹੀਂ ਵੀ ਛੱਡ ਦੇਣਾ ਚਾਹੀਦਾ ਪਰ ਫਿਰ ਉਹਨਾਂ ਨੂੰ ਸੁਸਾਇਟੀ ਆ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਦੇਖ ਦਿੰਦੀ ਆ ਪਰ ਤਗੜੇ ਰਹੋ ਬੰਦੇ ਹੁੰਦੇ ਨੇ ਜਿਹੜਾ ਤੁਹਾਨੂੰ ਆਂਦਾ ਨਾ ਤੁਸੀਂ ਸ਼ਰਾਬ ਪੀਓ ਤੇ ਮੈਂ ਤੇਰਾ ਤਾਂ ਦੋਸਤ ਆ ਜਾਂ ਤੂੰ ਮਾਸ ਖਾ ਮੈਂ ਤਾਂ ਮੈਸਾਜ ਹੋਤਾ ਤੇ ਤੂੰ ਉਹਨੂੰ ਆਖ ਮੈਨੂੰ ਇੱਕ ਗੱਲ ਯਾਦ ਆ ਗਈ ਉਹ ਮੈਂ ਖਤਮ ਕਰ ਦੇਣਾ ਅਰਧ ਕਰਕੇ ਵਿਜੈ ਲਖੀ ਪੰਡਤ ਵਿਜੈ ਲਖੀ ਜਿਹੜੀ ਪੰਡਤ ਜਾਰ ਦਾ ਦੀ ਭੈਣ ਉਹਦਾ ਇੱਕ ਮੁਸਲਮਾਨ ਨਾਲ ਪਿਆਰ ਹੋ ਗਿਆ ਉਹਨਾਂ ਦਾ ਆਪੋ ਵਿੱਚ ਪਿਆਰ ਹੋ ਗਿਆ ਤੇ ਉਹ ਮੁਸਲਮਾਨਾਂ ਦਾ ਵੀ ਤੂੰ ਮੇਰੇ ਨਾਲ ਸ਼ਾਦੀ ਕਰ ਲੈ ਉਹ ਨਹੀਂ ਕਹਿੰਦਾ ਅਸੀਂ ਤਾਂ ਫਿਰ ਮੁਸਲਮਾਨ ਨਹੀਂ ਹੋ ਜਾ ਮਹਾਤਮਾ ਗਾਂਧੀ ਸਾਰਿਆਂ ਦੇ ਹੱਦ ਉਹਨੇ ਆਖਿਆ ਚੰਗਾ ਫਿਰ ਮੈਂ ਨੂੰ ਤੈਨੂੰ ਜਵਾਬ ਦਿਆਂ ਉਹ ਮਹਾਤਮਾ ਜੀ ਕੋਲ ਆ ਗਈ ਮਹਾਤਮਾ ਜੀ ਨੂੰ ਕਹਿੰਦੀ ਹੈ ਕਿ ਮਹਾਤਮਾ ਜੀ ਆਹ ਗੱਲ ਹੈ ਤੇ ਤੁਸੀਂ ਮੈਨੂੰ ਦੱਸੋ ਮੈਂ ਹੁਣ ਕੀ ਕਰਾਂ ਮਹਾਤਮਾ ਜੀ ਕਹਿੰਦੇ ਨੇ ਜੇ ਮੈਂ ਇਹਨੂੰ ਆਖਿਆ ਨਾ ਵੀ ਤੂੰ ਨਾ ਕਰ ਸ਼ਾਦੀ ਉਹਦੇ ਨਾਲ ਤੇ ਮੰਨਣਾ ਨਹੀਂ ਕਿਉਂਕਿ ਇਹਦਾ ਪਿਆਰ ਹੋ ਗਿਆ ਉਹ ਕਹਿੰਦੇ ਨੇ ਸ਼ਾਦੀ ਕਰ ਲੈ ਪਰ ਇੱਕ ਮੇਰੀ ਗੱਲ ਉਹਨੂੰ ਜਾ ਕੇ ਕਹਿ ਦੇ ਕਿ ਉਹਨੂੰ ਇਹ ਆਖੀ ਕਿ ਜੇ ਤੇਰਾ ਮੇਰੇ ਨਾਲ ਪਿਆਰ ਜੂਵੇ ਤੂੰ ਮੇਰੇ ਨਾਲ ਸ਼ਾਦੀ ਕਰਨਾ ਚਾਹਦਾ ਹੈ ਤੇ ਤੂੰ ਜਿੱਦੂ ਹੋ ਜਾ ਹਾਂ ਆਪਾਂ ਸ਼ਾਦੀ ਕਰ ਲਈਏ ਪਰ ਜਿਹੜਾ ਤੈਨੂੰ ਜਵਾਬ ਦੇਗਾ ਉਹ ਮੈਨੂੰ ਤੂੰ ਆ ਕੇ ਆ ਉਹ ਅਗਲੇ ਦਿਨ ਆਪਣੇ ਮਿੱਤਰ ਕੋਲ ਚਲੀ ਗਈ ਉਹਨੇ ਜਾ ਕੇ ਉਸ ਤਰ੍ਹਾਂ ਗੱਲ ਕੀਤੀ ਤੇ ਕਹਿੰਦੀ ਹੈ ਜੀ ਤੁਸੀਂ ਤੇ ਮੇਰੇ ਨਾਲ ਸ਼ਾਦੀ ਕਰਨਾ ਚਾਹਦੇ ਹੋ ਹਾਂ ਤੁਹਾਡਾ ਪਿਆਰ ਹੈ ਮੇਰੇ ਨਾਲ ਹਾਂ ਤੇ ਤੁਸੀਂ ਇਹ ਕਰੋ ਤੇ ਜੇ ਮੇਰੇ ਨਾਲ ਪਿਆਰ ਹੈ ਤੁਸੀਂ ਦੁਬਾਰਾ ਜੋ ਹੱਥ ਫਿਰ ਆਪਾਂ ਸ਼ਾਦੀ ਕਰ ਲਈਏ ਇੰਨੀ ਗੱਲ ਆਖਾਂ ਦੀ ਦੇਰ ਸੀ ਉਸਨੇ ਵੱਟ ਕੇ ਚਪੇੜ ਮਾਰੀ ਵਿਜੈ ਲక్ష్ਮੀ ਦੀ ਗੱਲ ਸਹੀ ਗਿਆ ਹਰਾਮ ਦਾ ਤੂੰ ਮੇਰੇ ਮਸਤ ਦੀ ਤਬਦੀਲੀ ਕਰਨ ਲਈ ਹੈ ਉਸਨੇ ਫਿਰ ਸੈਂਡਲ ਖੋਲ ਲਿਆ ਕਹਿੰਦੀ ਹੈ ਤੂੰ ਮੇਰੇ ਮਸਤ ਦੀ ਤਬਦੀਲੀ ਕਰਨ ਲਈ ਹੈ ਮੇਰਾ ਮੇਰੇ ਅੱਖ ਤੂੰ ਨਹੀਂ ਮਤਲਬ ਛੱਡਾ ਮੈਂ ਕਰਨਾ ਕਿਉਂ ਮਤਲਬ ਤਬਦੀਲ ਕਰਾਂ ਇਹਦਾ ਮਤਲਬ ਹੈ ਮੇਰਾ ਪਿਆਰ ਹੋਇਆ ਤੇਰਾ ਤੇ ਮੇਰੇ ਨਾਲ ਕੋਈ ਪਿਆਰ ਆ ਗਈ ਮਹਾਤਮਾ ਦੀ ਚਰਨਾ 'ਚ ਸੁਣਾਓ ਜਿਹੜੀ ਇਹਦੀ ਆ ਕਾਰਾ ਹੋ ਗਿਆ ਨਾ ਤੂੰ ਛਿੱਤਰ ਮਾਰਨੀ ਆ ਜਿਹੜਾ ਇਸੇ ਤਰ੍ਹਾਂ ਦਾ ਮੈਂ ਉਹਦੇ ਨਾਲ ਕਿਉਂ ਇਹ ਨਹੀਂ ਕਿ ਅਗਲੇ ਦੇ ਪਿੱਛੇ ਲੱਗ ਕੇ ਐਸਾ ਚੱਲਣਾ ਜਿਹੜਾ ਤੁਹਾਨੂੰ ਆਂਦਾ ਕਿ ਤੂੰ ਐਉਂ ਕਰਕੇ ਆਇਆ ਕਰ ਤੁਸੀਂ ਆਖੋ ਜੇ ਤੇਰੀ ਮੇਰੇ ਨਾਲ ਮਿੱਤਰਤਾ ਹੈ ਤੇ ਤੂੰ ਮਾਜ਼ਰਤ ਕਰਦੇ ਹਾਂ ਤੇਰਾ ਵੀ ਤੇ ਪਿਆਰ ਹੈ ਹੀ ਨਾ ਥੋੜਾ ਫਿਰ ਕਹਿੰਦੇ ਨੇ ਸੁਸਾਇਟੀ ਵਿੱਚ ਰਹਿ ਕੇ ਛੱਡਿਆ ਨਹੀਂ ਜਾਂਦਾ ਸਿੱਖ ਜਿਹੜੇ ਨੇ ਇਹ ਖਰਬ ਗੱਲ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਸਿਖਾਵੀ ਸਿਖਾਵੀ ਆਮ ਇੱਥੇ ਜਿਹੜੇ ਅੰਗਰੇਜ਼ ਨੇ ਸਿਗਰਟਾਂ ਪੀਣ ਵਾਲੇ ਉਹਨਾਂ ਨਾਲ ਵੀ ਜੀ ਪਰ ਸਿਗਰਟ ਨਹੀਂ ਉਹਨਾਂ ਨਾਲ ਪੀਣ ਲੱਗਦੇ ਨੇ ਇਹ ਆਪਣੀ ਆਤਮਾ ਮੰਨੇਗੀ ਤਾਂ ਹੀ ਖਾਣ ਪੀਣ ਕੇ ਜਦੋਂ ਆਦਮੀ ਆਪਣੇ ਆਪਣੀ ਆਤਮਾ ਨਹੀਂ ਮੰਨਦੀ ਫਿਰ ਉਹਨਾਂ ਨੇ ਕਦੇ ਉਹ ਕੰਮ ਨਹੀਂ ਕਰਨਾ ਫਿਰ ਸੰਤ ਮੇਰੀ ਅਰਜ਼ ਹੈ ਗੁਰਬਾਣੀ ਪੜੋ ਗੁਰਬਾਣੀ ਭੁੱਖੋ ਸਤਿਗੁਰਾਂ ਦਾ ਬਚਨ ਵਿਚਾਰੋ ਤੇ ਜੋ ਹੁਕਮ ਹੈ ਉਹਨਾਂ ਦਾ ਉਹਦੇ ਅਨੁਸਾਰ ਤੁਹਾਨੂੰ ਮਾਸ਼ਰਾ ਸਮਝਣਾ ਚਾਹੀਦਾ ਨਾ ਛੱਡਣਾ ਜਾਂ ਛੱਡਣਾ ਤੁਹਾਡੀ ਮਰਜ਼ੀ ਹੈ ਇਨੀ ਕੋ ਮੈਂ ਅਰਜ਼ ਕਰਨੀ ਸੀ ਕੋਈ ਮੰਨੇ ਕੋਈ ਨਾ ਮੰਨੇ ਮੈਂ ਸਤਿਗੁਰਾਂ ਦੇ ਦਰਬਾਰ ਵਿੱਚ ਸੁਰੂ ਰੂਹਾਂ ਤੇ ਅਰਜ਼ ਕਰਾਂਗਾ ਜਿਨ੍ਹਾਂ ਭਜਨ ਪੁੱਛਣਾ ਉਹ ਭਜਨ ਪੁੱਛੋ ਸਿਮਰਨ ਤੋਂ ਬਗੈਰ ਕੋਈ ਕਿਸੇ ਦਾ ਅਖੀਰ ਜਾ ਕੇ ਸਹਾਇਕ ਨਹੀਂ ਹੋਣਾ ਸੋ ਹੁਣ ਅਰਦਾਸ ਹੋਏਗੀ ਅਰਦਾਸ ਤੋਂ ਬਾਅਦ ਜਿਨ੍ਹਾਂ ਨੇ ਭਜਨ ਪੁੱਛਣਾ ਉਹ ਭਜਨ ਪੁੱਛ ਲਓ ਤੇ ਕਈ ਐਸੇ ਸਰੀਰ ਨੇ ਜਿਹੜੇ ਖਲੋ ਕੇ ਨਹੀਂ ਆ ਸਕਦੇ ਸਮਾਜ ਤੋਂ ਛੜਿਆ ਤੇ ਉਹਨਾਂ ਦਾ ਜੀ ਹੀ ਐਵੇਂ ਕਰਦਾ ਵੀ ਛੱਡ ਦੇ ਉਹ ਚੁੱਪ ਕਰਕੇ ਅਰਦਾਸ ਤੋਂ ਬਾਹਰ ਹੀ ਆ ਜਾਏ ਤੇ ਗੱਲ ਕਰ ਜਾਏ ਤੇ ਕਈ ਐਸੇ ਨੇ ਜਿਹੜੇ ਉੱਠ ਕੇ ਵੀ ਨਹੀਂ ਆ ਸਕਦੇ ਤੇ ਮਨ ਵਿੱਚ ਹੀ ਪ੍ਰਣ ਕਰ ਜਾਓ ਵੀ ਅਸਾਂ ਅੱਜ ਤੋਂ ਨਹੀਂ ਖਾਣਾ ਪੀਣਾ ਇਸੇ ਤਰ੍ਹਾਂ ਦੇ ਵੀ ਕਈ ਬੰਦੇ ਹੈ ਕੋਈ ਬਾਤ ਇਹ ਨਹੀਂ ਆਪਣਾ ਨਾਲ ਮੈਂ ਸਾਥ ਦੇ ਤੋਂ ਸ਼ਮਾਦਾ ਜਾ ਜਾਗਾ ਵਾਦਾ ਕਰਦਾ ਮਾਫ ਕਰਨਾ ਸਤਿ ਸ੍ਰੀ ਅਕਾਲ